ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਨ ਲਿਖਤ ਸ੍ਰੀ ਭਗਵਤੀ ਜੀ ਸਹਾਇ ਪਾਸਈ ਦਸਵੀਂ ਦੋਹਰਾ ਸਾਂਗ ਸਰੋਈ ਫਸ ਤੀਰ ਤੁਮ ਤਰਵਾਰ ਸਤਰਾ ਤੰਕ ਵਜਾਹਾਂ ਕਰ ਕਰਿਐ ਰਾਛਾ ਮਾਰ ਹਸ ਕਿਰਪਾਨ ਤਾਰਾ ਤਰੀ ਸੈਲ ਸੂਖ ਜਮਦਾਢ ਕਵ ਚਾਂਤਕ ਸਤਰਾਂਤ ਕਰ ਤੇਗ ਤੀਰ ਰਨ ਬਾੜ ਹਸ ਕਿਰਪਾਨ ਖੰਡੋ ਖੜਗ ਤੁਕ ਤਬਰ ਅਰ ਤੀਰ ਸਹਿਬ ਸਰੋਈ ਸਹਤੀ ਇਹ ਹਮਾਰਾ ਪੀਰ ਤੀਰ ਤੁਈ ਸਹਤੀ ਤੁਈ ਤੁਈ ਤਬਰ ਤਲਵਾਰ ਨਾਮ ਤਿਹਾਰੋ ਜੂਜ ਜਪੈ ਭੈ ਸਿੰਧ ਪਉ ਪਾਰ ਕਾਲ ਤੁਈ ਕਾਲੀ ਤੁਈ ਤੁਈ ਤੇਗ ਅਰ ਤੀਰ ਤੁਈ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ ਤੁਹੀ ਸੂਲ ਸਹਤੀ ਤਬਰ ਤੂੰ ਨਖੰਗ ਅਰਬਾਨ ਤੁਹੀ ਕਟਾਰੀ ਸੇਲ ਸਭ ਤੁਮ ਹੀ ਕਰਦ ਕਿਰਪਾਨ ਸ਼ਸਤਰ ਅਸਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਖੰਗ ਕਉ ਚਾਤਿਕ ਤੁਮ ਹੀ ਬਨੇ ਤੁਮ ਵਿਆਪਕ ਸਰਬੰਗ ਸ੍ਰੀ ਤੂੰ ਸਭ ਕਾਰਨ ਤੂੰ ਹੀ ਤੂੰ ਵਿਦਿਆ ਕੋ ਸਾਰ ਤੁਮ ਸਭ ਕੋ ਉਪਰਾਜ ਹੀ ਤੁਮ ਹੀ ਲਿਓ ਵਾਰ ਤੁਮ ਹੀ ਦਿਨ ਰਜਨੀ ਤੂੰ ਹੀ ਤੁਮ ਹੀ ਜੀਵਨ ਉਪਾਏ ਕੌਤਕ ਹੀਰਨ ਕੇ ਨਿਮਿਤ ਤਿਨ ਮੋ ਬਾਦ ਵਢਾਏ ਆਸ ਕਿਰਪਾਨ ਖੰਡੋ ਖੜਗ ਸਾਹਿਬ ਤੇਗ ਤਰਵਾਰ ਰਚ ਕਰੋ ਹਮਰੀ ਸਦਾ ਕਵ ਚਾਂਤਕ ਕਰਵਾਰ ਤੁਹੀ ਕਟਾਰੀ ਧਾੜ ਜਮ ਤੂ ਬਿਛੂਓ ਅਰਬਾਨ ਤੋ ਪਦ ਪਦ ਜੇ ਲੀਦੀਐ ਰਛ ਦਾਸ ਮੋਹਿ ਜਾਨ ਬਾਂਕ ਬੱਜਰ ਬਿਛੂਓ ਤੁਹੀ ਤੁਹੀ ਤਵਰ ਤਰਵਾਰ ਤੁਹੀ ਕਟਾਰੀ ਸਹਿਤੀ ਕਰੀਐ ਰਛ ਹਮਾਰ ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਫਾਂਗ ਤਾਸ ਜਾਨ ਮੋਰੀ ਸਦਾ ਰਛ ਕਰੋ ਸਰਵੰਗ ਛੁਰੀ ਕਲਮ ਰਿਵ ਕਰਦ ਪਨ ਖੰਜਰ ਭੁਗਤਾ ਨਾਏ ਅਧ ਸਭ ਜਗਤ ਕੋ ਮੋਹਿ ਤੁਮ ਲਿਹੋ ਬਚਾਏ पृथ्मु ਪਾਵੋ ਜਗਤ ਤੁਮ ਤੁਮ ਹੀ ਪੰਥ ਬਨਾਏ ਆਪ ਤੁਹੀ ही ਕਰੋ ਤੁਮ ਹੀ ਕਰੋ ਸਹਾਇ ਮਛ ਕਛ ਬਾਰਾ ਤੁਮ ਤੁਮ ਬਾਵਨ ਅਵਤਾਰ ਨਾਰ ਸਿੰਘ ਬਹੁਦਾ ਤੁਹੀ ਤੁਹੀ ਜਗਤ ਕੋ ਸਾਰ ਤੁਹੀ RAM ਸ੍ਰੀ ਕ੍ਰਿਸ਼ਨ ਤੁਮ ਤੁਹੀ ਵਿਸ਼ਨ ਕੋ ਰੂਪ ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ ਤੁਹੀ ਬਿਪ ਛਤਰੀ ਤੁਹੀ ਤੁਹੀ ਰੰਗ ਅਰ ਰਾਵ ਸਾਮ ਦਾਮ ਅਰ ਡੰਡ ਤੂੰ ਤੁਮ ਹੀ ਭੇਦ ਉਪਾਓ ਸੀਸ ਤੁਹੀ ਕਾਇਆ ਤੁਹੀ ਤੈ ਪ੍ਰਾਨੀ ਕੇ ਪ੍ਰਾਨ ਤੈ ਵਿਦਿਆ ਜਗ ਬਕਤਰ ਹੋਏ ਕਰੇ ਬੇਦ ਵਖਿਆਨ ਬਿਸਕਬਾਨ ਤਨ ਖਾਗਰ ਭਨ ਸਰ ਕੈਬਰ ਜੇ ਨਾਮ ਤੀਰਖ ਤੰਗ ਤਤਾਰ ਚੇ ਸਦਾ ਕਰੋ ਮੌਕਾਮ ਤੈਣੀ ਰਾਲੈ ਸਤਰਿਆਰ ਮ੍ਰਿਗ ਅੰਤਕ ਸਤਿਬਾਨ ਤੁਮ ਬੈਰਨ ਪ੍ਰਥਮੈ ਹਨੋ ਰੂਪ ਜੈ ਕਿਰਪਾਨ ਤੁਮ ਪਾਠ ਸਪਾਸੀ ਪਰਸ ਪਰਮ ਸਿੰਧ ਕੀ ਖਾਨ ਤੇ ਜਗ ਕੇ ਰਾਜਾ ਪੈ ਦੀ ਤਬ ਜਿਹ ਬਰਦਾਨ ਸੀ ਸਤਰ ਹਰਿਆਰ ਅਸ ਖੰਡੋ ਖੜ ਕਿਰਪਾਨ ਸਕਰ ਸਰੀਰ ਸਰ ਤੁਮ ਕੀਏ ਭਗਤ ਆਪਨੋ ਜਾਨ ਜਮ ਤਰ ਜਮ ਦਾੜਾ ਜਬਰ ਜੋਧ ਹੰਤਕ ਜੇ ਨਾਏ ਲੂਟ ਕੂਟ ਲੀ ਜਿਤ ਦਿਨੈ ਜੇ ਬਿਨ ਬੰਧੇ ਜਾਏ ਬਾਗ ਬੱਜਰ ਵਿਛੋ ਵਿਸਿਕ ਬ੍ਰਹਮਾਨ ਸਭ ਰੂਪ ਜਿਨ ਕੋ ਤੁਮ ਕਿਰਪਾ ਕਰੀ ਭੈ ਜਗਤ ਕੇ ਭੂਪ ਸ਼ਸਤਰ ਸ਼ੇਰ ਸਮਰਾਂਤ ਕਰ ਸਿਪਰਾਰਿ ਸਮਸ਼ੇਰ ਮੁਕਤ ਜਾਲ ਜਮ ਕੇ ਭੈ ਜਿਨੈ ਕਹਿਓ ਇਕ ਬੇਰ ਸੈਬ ਸਰੋਹੀ ਅਰ ਸਾਰਿੰਗਾਰ ਜਿਹ ਨਾਮ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ਇਤ ਸ੍ਰੀ ਨਾਮ ਮਾਲਾ ਪ੍ਰਾਣੇ ਸ੍ਰੀ ਭਗਉਤੀ ਉਸਤਤ ਪ੍ਰਥਮ ਧਿਆਏ ਸਮਾਪਤ ਮਸਤ ਸੁਭ ਮਸਤ ਦੋਹਰਾ ਕਉਜ ਸ਼ਬਦ ਪ੍ਰਥਮੈ ਕਹੋ ਅੰਤ ਸ਼ਬਦ ਅਰ ਦੇਹੋ ਸਾਬੀ ਨਾਮ ਕਿਰਪਾਨ ਕੇ ਜਾਂ ਚਤਰ ਜੀ ਲੇਹੋ ਸਤਰ ਸ਼ਬਦ ਪ੍ਰਿਥਮੈ ਕਹੋ ਅੰਤ ਦੁਸ਼ਟ ਪਦ ਭਾਖ ਸਭੈ ਨਾਮ ਜਗੰਨਾਥ ਕੋ ਸਦਾ ਹਿਰਦੈ ਮੋ ਰਾਖ ਪ੍ਰਿਥੀ ਸ਼ਬਦ ਪ੍ਰਿਥਮੈ ਬਨੋ ਪਾਲਕ ਬਹੁਰ ਉਚਾਰ ਸਕਲ ਨਾਮ ਸ੍ਰਿਸ਼ਟੇਜ ਕੇ ਸਦਾ ਹਿਰਦੈ ਮੋ ਧਾਰ ਸ੍ਰਿਸ਼ਟ ਨਾਮ ਪਹਿਲੇ ਕਹੋ ਬਹੁਰ ਉਚਾਰੋ ਨਾਥ ਸਕਲ ਨਾਮ ਮਮ ਈਸ ਕੇ ਸਦਾ ਬਸੋ ਜੀ ਸਾਥ ਸਿੰਘ ਸ਼ਬਦ ਭਾਖੋ ਪ੍ਰਥਮ ਬਾਹਨ ਬਹੁਰ ਉਚਾਰੇ ਸਭੈ ਨਾਮ ਜਗਮਾਤ ਕੇ ਲੀਜੋ ਸੋ ਕਬ ਸੁਧਾਰ ਰਿਪ ਖੰਡਨ ਮੰਡਨ ਜਗਤ ਖਲ ਖੰਡਨ ਜਗ ਮਾਹੇ ਤਾਕੋ ਨਾਮ ਉਚਾਰਿਐ ਜੇ ਸੁਨ ਦੁਖ ਟਰ ਜਾਹੇ ਸਭ ਸ਼ਸਤਰਨ ਕੇ ਨਾਮ ਕੈ ਪ੍ਰਥਮ ਅੰਤ ਪਤ ਭਾਖ ਸਭ ਹੀ ਨਾਮ ਕਿਰਪਾਨ ਕੇ ਜਾਨ ਹਿਰਦੈ ਮੈ ਰਾਖ ਖਤਰਿਆਂ ਖੇਲਤ ਖੜਗ ਖਾ ਖੰਡੋ ਖਤਰੀਆਰ ਖੇਲਾਂਤ ਖਲ ਕੇ ਮਰੀ ਆਸ ਕੇ ਨਾਮ ਵਿਚਾਰ ਹੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ ਸ੍ਰੀ ਭਵਾਨੀ ਪੈ ਹਰਮ ਸਭ ਕੋ ਕਰੋ ਕਲਿਆਣ ਅੜਿਲ ਭੂ ਸ਼ਬਦ ਕੋ ਭਾਗ ਬਉਰੇ ਹਰਿ ਭਾਖੀਐ ਸਭ ਅਸ ਜੂ ਕੇ ਨਾਮ ਜਾਣ ਜੀ ਰਾਖੀਐ ਨਾਮ ਮਿਰਗਣ ਸਭ ਕੈ ਸੁਰ ਉਚਾਰੀਐ ਹੋ ਸਭ ਖੰਡੇ ਕੇ ਨਾਮ ਸਤ ਜੀ ਧਾਰੀਐ ਦੋਹਰਾ ਪ੍ਰਥਮ ਨਾਮ ਜਮ ਕੋ ਉਚਰ ਬਹਰੋ ਰਦਨ ਉਚਾਰ ਸਗਲ ਨਾਮ ਜਮ ਧਾੜ ਕੇ ਲੀਜੋ ਸੋ ਕਬ ਸੁਧਾਰ ਉਦਰ ਸ਼ਬਦ ਪ੍ਰਥਮੈ ਕਉ ਪੂਨ ਯਾਰੀ ਸ਼ਬਦ ਉਚਾਰ ਨਾਮ ਸਵੈ ਜਮ ਧਾੜ ਕੇ ਲੀਜੋ ਸੋ ਕਬ ਵਿਚਾਰ ਮ੍ਰਿਗ ਗਰੀਵਾ ਸਿਰ ਅਰਿ ਉਚਰ ਪੁਨ ਅਸ ਸ਼ਬਦ ਉਚਾਰ ਸਵੈ ਨਾਮ ਸ੍ਰੀ ਖੜਕ ਕੇ ਲੀਜੋ ਹਿਰਦੈ ਵਿਚਾਰ ਕਰੀ ਕਰਾਂਤ ਕਸ਼ਟ ਦੇ ਪੁਕਾਰਾ ਯੁਧ ਕਰਵਾਰ ਕਰਾ ਚੋਲ ਕਿਰਪਾਨ ਕੇ ਲੀਜੋ ਨਾਮ ਸੁਧਾਰ ਹਸਤ ਕਰੀ ਕਰ ਪ੍ਰਥਮ ਕਹਿ ਪੁਨ ਅਰਿ ਸਭ ਸੁਨਾਏ ਸ਼ਸਤਰ ਰਾਜ ਕੇ ਨਾਮ ਸਭ ਮੋਰੀ ਕਰੋ ਸਹਾਇ ਸ੍ਰੀ ਸਿਰੋਈ ਸੇਰ ਸਮ ਜਾ ਸਮ ਔਰ ਨ ਕੋਏ ਤੇਗ ਜਾਪ ਤੂੰ ਜਪੋ ਭਲੋ ਤੁਹਾਰੋ ਹੋਏ ਖਾਗ ਮ੍ਰਿਗ ਜਚ ਭੁਜੰਗ ਗਨ ਏ ਪਦ ਪ੍ਰਥਮੋਚਾਰ ਫੁਨ ਅਰੀ ਸ਼ਬਦ ਉਚਾਰਿਐ ਜਾਣ ਤਿਸੈ ਤਰਵਾਰ ਹਲਬ ਜਨਬੀ ਮਗਰ ਵੀ ਮਿਸਰੀ ਉਨਾ ਨਾਮ ਸਹਿਬ ਸਰੋਈ ਸ਼ਸਤਰ ਪਾਤੀ ਜਿਤਿਓ ਰੂਮ ਅਰ ਸ਼ਾਮ ਕਤੀ ਜਾ ਮਾਨੀ ਹਿੰਦਵੀ ਸਭ ਸ਼ਸਤਰਨ ਕੇ ਨਾਥ ਲੈ ਭਗਉਤੀ ਨਿਕਸੈ ਆਪ ਕਲੰਕੀ ਹਾਥ ਪ੍ਰਥਮ ਸ਼ਕਤ ਪਦ ਉਚਰ ਕਾਇ ਪੁਨ ਕਹੋ ਸਖਤ ਬਿਥੇਖ ਨਾਮ ਸਹਿ ਹਥੀ ਕੇ ਸਗਲ ਨਿਕਸਤ ਜਾਹੈ ਸੇਖ ਪ੍ਰਥਮ ਸੁਭਟ ਪਦ ਉਚਰਕੈ ਬੌਰ ਸਬਦ ਅਰਿ ਦੇਹੋ ਨਾਮ ਸਹਿਹਤੀ ਕੇਸਵੈ ਸਮਝ ਚਤੁਰ ਚਿਤ ਲੇਹੋ ਪ੍ਰਥਮ ਭਾਗ ਸੰਨਾਹ ਪਦ ਪੁਨ ਰਿਪ ਸ਼ਬਦ ਉਚਾਰਿ ਨਾਮ ਸਹਿਹਤੀ ਕੇ ਸਕਲ ਚਤੁਰ ਚਿਤ ਨਿਜ ਧਾਰ ਉਚਰ ਕੁੰਭ ਪ੍ਰਥਮੈ ਸ਼ਬਦ ਪੁਨ ਆਰਿ ਸ਼ਬਦ ਕਹੋ ਨਾਮ ਸਹਿਹਤੀ ਕੇ ਸਵੈ ਚਿਤ ਵਹਿ ਚਤੁਰ ਲਹੋ ਤਨੁ ਤ੍ਰਾਨ ਪਦ ਪ੍ਰਥਮ ਕੈ ਪੁਨ ਆਰਿ ਸ਼ਬਦ ਬਖਾਨ ਨਾਮ ਸਹਿਹਤੀ ਕੇ ਸਵੈ ਰੁਚਰ ਚਤੁਰ ਚਿਤ ਜਾਨ ਯਸ ਟੀਸ਼ਰ ਕੋ ਪ੍ਰਥਮ ਕੈ ਪੂਨ ਪਜ ਕਹੋ ਅਰਧੰਗ ਨਾਮ ਸਹਿਤੀ ਕੇ ਸਵੈ ਉਚਰਤ ਜਾਓ ਨਿਸੰਗ ਸਾਂਗ ਸਮਰ ਕਰ ਸਹਿਤੀ ਸ਼ਸਤਰ ਸਸਨ ਕੁੰਭੇਸ ਸਬਲ ਸੁਵਟਹਾ ਹਾਥ ਲੈ ਜੀਤੇ ਸਮਰ ਸੁਰੇਸ਼ ਛਤਰ ਤਰਾ ਮਿਰਗ ਹਾ ਵਿਜੈ ਕਰ ਭਟਹਾ ਜਾ ਕੋ ਨਾਮ ਸਗਲ ਸਿਧ ਦਾਤੀ ਸਮਨ ਅਮਿਤ ਸਿਧ ਕੋ ਧਾਮ ਲਛਮਨ ਔਰ ਕਟੋਤ ਕਚ ਏ ਪਦ ਪ੍ਰਥਮ ਉਚਾਰ ਪੁਨਿ ਹਰਿ ਭਾਖੋ ਸਖਤ ਕੇ ਨਿਕਸੈ ਨਾਮ ਅਪਾਰ ਗੜੀਆ ਭਸੜੀ ਵੀ ਭਾਲਾ ਨੇਜਾ ਭਾਖ ਬਰਛੀ ਸਹਿਤੀ ਸ਼ਕਤ ਸਭ ਜਾਨ ਹਿਰਦੇ ਮੈਂ ਰਾਖ ਬਿਸਨ ਨਾਮ ਪ੍ਰਥਮੈ ਉਚਰ ਪੁਨ ਪਦ ਸ਼ਾਸਤਰ ਉਚਾਰ ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹੇ ਅਪਾਰ ਮੂਰ ਪਦ ਪ੍ਰਥਮ ਉਚਾਰ ਕੈ ਮਰਦਨ ਬਹੁਰ ਕਹੋ ਨਾਮ ਸੁਦਰਸ਼ਨ ਚੱਕਰ ਕੇ ਚਿਤ ਮੈਂ ਚਤੁਰ ਲਹੋ ਮਦ ਕੋ ਨਾਮ ਉਚਾਰ ਕੈ ਹਾ ਪਦ ਬਹੁਰ ਉਚਾਰ ਨਾਮ ਸੁਦਰਸ਼ਨ ਚੱਕਰ ਕੇ ਲੀਜੈ ਸੋ ਕਾ ਸੁਧਾਰ ਨਰਕਾਸੁਰ ਪ੍ਰਥਮੈ ਉਚਰ ਪੁਨ ਰਿਪ ਸ਼ਬਦ ਵਖਾਨ ਨਾਮ ਸਦਰਸ਼ਨ ਚੱਕਰ ਕੋ ਚਤੁਰ ਚਿਤ ਮੈਂ ਜਾਨ ਦੈਤ ਬਕਤਰ ਕੋ ਨਾਮ ਕਹਿ ਸੂਦਨ ਬਹੁਰ ਉਚਾਰ ਨਾਮ ਸਦਰਸ਼ਨ ਚੱਕਰ ਕੋ ਜਾਣ ਚਿਤ ਨਿਰਧਾਰ ਪ੍ਰਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਏ ਪੁਨ ਰਿਪ ਸ਼ਬਦ ਉਚਾਰਿਆ ਚੱਕਰ ਨਾਮ ਹੋਇ ਜਾਏ ਨਰਕਾਸੁਰ ਕੋ ਨਾਮ ਕਹਿ ਮਰਦਨ ਬਹੁ ਉਚਾਰ ਨਾਮ ਸੁਦਰਸ਼ਨ ਚੱਕਰ ਕੋ ਲੀਜੋ ਸੋ ਕਾ ਸੁਧਾਰ ਕਿਸਨ ਬਿਸਨ ਕੈ ਜਿਸਨ ਅਨਜਿ ਆਇਦ ਬੌਰ ਉਚਾਰ ਨਾਮ ਸੁਦਰਸ਼ਨ ਚੱਕਰ ਕੇ ਨਿਕਸ ਚਲਾਇਆ ਪਾਰ ਬਜਰੇ ਅਨਜ ਪ੍ਰਿਥਮੈ ਉਚਰ ਫੇਰ ਪਦ ਸ਼ਸਤਰ ਬਖਾਨ ਨਾਮ ਸੁਦਰਸ਼ਨ ਚੱਕਰ ਕੇ ਚਤੁਰ ਚਿਤ ਮੈਂ ਜਾਣ ਪ੍ਰਥਮ ਬਿਰਹਾ ਪਦ ਉਚਰ ਕੈ ਪੁਨ ਕਉ ਸ਼ਸਤਰ ਵਿਸੇਖ ਨਾਮ ਸੁਦਰਸ਼ਨ ਚੱਕਰ ਕੇ ਨਿਕਸ ਚਲਾਇਆ ਸੇਖ ਪ੍ਰਿਥਮੈ ਵਹਿ ਉਚਾਰਿਐ ਰਿਧ ਸਿਧ ਕੋ ਧਾਮ ਪੁਨ ਪਦ ਸ਼ਸਤਰ ਬਖਾਨੀਐ ਜਾਨ ਚੱਕਰ ਕੇ ਨਾਮ ਗਿਰਧਰ ਪ੍ਰਥਮ ਉਚਾਰ ਪਦ ਆਜ ਬੌਰ ਉਚਾਰ ਨਾਮ ਸੁਦਰਸ਼ਨ ਚੱਕਰ ਕੇ ਨਿਕਸਲ ਚਲਾ ਅਪਾਰ ਕਾਲੀ ਨਥਿਆ ਪ੍ਰਥਮ ਕਾਇ ਸ਼ਸਤਰ ਸ਼ਬਦ ਕਹੋ ਅੰਤ ਨਾਮ ਸੁਦਰਸ਼ਨ ਚੱਕਰ ਕੇ ਨਿਕਸਲ ਜਾਹੇ ਅਨੰਤ ਕੰਸ ਕੇ ਸਾਹ ਪ੍ਰਥਮ ਕਹਿ ਫਿਰ ਕਹਿ ਸ਼ਸਤਰ ਵਿਚਾਰ ਨਾਮ ਸੁਦਰਸ਼ਨ ਚੱਕਰ ਕੇ ਲੀਜੋ ਸੋ ਕਾ ਵਿਸੁਧਾਰ ਬਕੀ ਬਕਾਸੁਰ ਸ਼ਬਦ ਕਹਿ ਹੁਣ ਬਚ ਸਤਰ ਉਚਾਰ ਨਾਮ ਸੁਦਰਸ਼ਨ ਚੱਕਰ ਕੇ ਨਿਕਸਲ ਚਲਾ ਅਪਾਰ ਅਗਨਾਸਨ ਅਗਹਾਵ ਚਿਰ ਪੁਨ ਬਚ ਸ਼ਸਤਰ ਬਖਾਨ ਨਾਮ ਸਦਰਸ਼ਨ ਚੱਕਰ ਕੇ ਸਵੈ ਚਤੁਰ ਚਿਤ ਜਾਨ ਸ੍ਰੀ ਉਪੇਂਦਰ ਕੇ ਨਾਮ ਕਹਿ ਫੁਨ ਪਦ ਸ਼ਸਤਰ ਬਖਾਨ ਨਾਮ ਸਦਰਸ਼ਨ ਚੱਕਰ ਕੇ ਸਵੈ ਸਮਝ ਸੁਰ ਗਿਆਨ ਕਵਿਓ ਬਾਜ ਦੋਹਰਾ ਸਵੈ ਸੁਟਿਓ ਸਭ ਸੋ ਕਵਿਓ ਸਮਝੋ ਮਨ ਮਾਹੇ ਬਿਸਨ ਚੱਕਰ ਕੇ ਨਾਮ ਮੈਂ ਭੇਦ ਕੌਣ ਹੂੰ ਨਾਹੇ ਇਤ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਕਿਰਪਾਨ ਸਹਿਤੀ ਚੱਕਰ ਨਾਮ ਦੁਤੀਆ ਧਿਆਏ ਸਮਾਪਤ ਮਸਤ ਸੁਭ ਮਸਤ